ਸਾਲ ਆਹੀ ਸਾਲ ਆਹੇ ਤੇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਕੋਵੇਂ ਸਮੁੰਦਰ ਨਾ ਜਾਣਦਾ ਜਾ ਸਾਲਾ ਹੀ ਸਾਲਾ ਇਤੀ ਸਲਾਹਣ ਯੋਗ ਦੀ ਸਲਾਹਣਾ ਕਰਨੀ ਚਾਹੀਦੀ ਨਾਨਕ ਤਿਸੇ ਸਲਾਹੀਆ ਨਾਨਕ ਸਲਾਹੀਆ ਸਲਾਹਣ ਸਦਾ ਤੇ ਆਈਆ ਤੇ ਆਵਣ ਜੋ ਜਿਹੜਾ ਧਿਆਉਣ ਦਾ ਯੋਗ ਹੈ ਸਰਾਉਣ ਦਾ ਯੋਗ ਹੈ ਉਹਦੀ ਸਿਫਤਸਲਾ ਕਰਨੀ ਚਾਹੀਦੀ ਹੈ ਜਿਹੜਾ ਯੋਗ ਨਹੀਂ ਉਹਦੀ ਨਹੀਂ ਕਰਨੀ ਚਾਹੀਦੀ ਅਸੀਂ ਸੰਸਾਰ ਦੇ ਲੋਕ ਯੋਗ ਬੰਦਿਆਂ ਦੀ ਸਿਫਤਸਲਾ ਕਰਦੇ ਬੰਦਿਆਂ ਦੀ ਕਰਦੇ ਬੰਦੇ ਦੇ ਸਿਫਤਸਲਾ ਦੇ ਯੋਗ ਹੈ ਕਿਰਤ ਦੀ ਸਿਫਤਸਲਾ ਨਹੀਂ ਕਰ ਸਕਦੇ ਕਰਤੇ ਦੀ ਕਰਨੀ ਜਿਹੜਾ ਜਮਿਆ ਉਹ ਕਰਤਾ ਕਰਤਾ ਨਹੀਂ ਬ੍ਰਹਮਾ ਬੜਾ ਵਿਗਿਆਸ ਉਪਾਇਆ ਬ੍ਰਹਮਾ ਬੜਾ ਜੀ ਨੇ ਪੈਦਾ ਕੀਤਾ ਉਹ ਬੜਾ ਬ੍ਰਹਮਾ ਹੀ ਜਾ ਕਟੇ ਇਹ ਗੱਲ ਸਾਡੇ ਗੁਰੂਆਂ ਦੇ ਲਾਗੂ ਹੁੰਦੀ ਹੈ ਇਹ ਗੱਲ ਭਗਤਾਂ ਦੇ ਲਾਗੂ ਜਦੋਂ ਅਸੀਂ ਮੰਨਦੇ ਹੀ ਨਹੀਂ ਬਾਣੀ ਮੰਨਦੀ ਹੋਈ ਨਹੀਂ ਗੁਰਬਾਣੀ ਮੰਨਦੀ ਹੋਈ ਨਹੀਂ ਇਸ ਗੱਲ ਨੂੰ ਕਿ ਕਿਰਤ ਦੀ ਸਿਫਤਸਲਾ ਹੋਣੀ ਚਾਹੀਦੀ ਹੈ ਫਿਰ ਕਿਰਤ ਦੀ ਸਿਫਤਸਲਾ ਕਰਨੀ ਗੁਰਮਤਿ ਤੋਂ ਖਿਲਾਫ ਹੈ ਇਹ ਅਬਗਿਆ ਗੁਰਮਤ ਦੀ ਇੱਥੋਂ ਐਸੀ ਫਾਟੂ ਫਟੂਗੀ ਅਸੀਂ ਹੋਰੇ ਰਾਹ ਪੈ ਜਾਵਾਂਗੇ ਪੈ ਗਏ ਰਾਹ ਹੋ ਪੈ ਗਏ ਅਸੀਂ ਹੋਗਾ ਇਹ ਕੁਦਰਤੀ ਗੱਲ ਹੈ ਵੀ ਜਿਹੜੇ ਆਪਣੇ ਹੁੰਦੇ ਨੇ ਨਾ ਦਾ ਆਗੂ ਪਹਿਲਾਂ ਜਿਹਨਾਂ ਤੋਂ ਸਾਨੂੰ ਸੇਧ ਮਿਲੀ ਹੈ ਗ੍ਰੰਥ ਲਿਖੇ ਨੇ ਉਹ ਸਾਨੂੰ ਰੱਬ ਵਰਗੇ ਹੀ ਲੱਗਦੇ ਨੇ ਉਹਨਾਂ ਦਾ ਨਹੀਂ ਕੋਈ ਫਰਕ ਹੈ ਦੂਜਿਆਂ ਦੇ ਨਹੀਂ ਲੱਗਦੇ ਇਹ ਦ੍ਰਿਸ਼ਟੀ ਚ ਕਾਣ ਹੈ ਇਹ ਵੀ ਕਾਣ ਹੈ ਦ੍ਰਿਸ਼ਟੀ ਵਿਵੇਕ ਬੁੱਧੀ ਨਹੀਂ ਹੈ ਵਿਵੇਕ ਬੁੱਧੀ ਸਰਦਾਰੀ ਨਹੀਂ ਕਰਦੀ ਇੱਕੋ ਅੱਖਰਾਂ ਦੇ ਸਾਡੀਆਂ ਦੋ ਦ੍ਰਿਸ਼ਟੀਆਂ ਹੋ ਗਈਆਂ ਇੱਕ ਨੂੰ ਚੰਗਾ ਦੇਖਣਾ ਦੂਜੇ ਨੂੰ ਚੰਗਾ ਨਹੀਂ ਦੇਖਣਾ ਇਹ ਤਾਂ ਗੁਰਮਤਿ ਦੀ ਦ੍ਰਿਸ਼ਟੀ ਨਹੀਂ ਹੈ ਜੇ ਕਰਤਦੀ ਦੀ ਸ਼ਬਦ ਨਹੀਂ ਕਰਦੀ ਤਾਂ ਕਰਤਦੀ ਕਰ ਕਰਨੀ ਹੋਈ ਜੇ ਆਪਣਾ ਚਾਹੇ ਪ੍ਰਾਣੀ ਆਪਣਾ ਪਰਾਇਆ ਹੈ ਹੀ ਨਹੀਂ ਕੋਈ ਅਸਲ ਤਾਂ ਜਿੰਨਾ ਚਿਰ ਆਪਣਾ ਪਰਾਇਆ ਉਹਨਾਂ ਚਿਰ ਗੁਰਮਤਿ ਦੇ ਉੱਤੇ ਚਲੇ ਹੀ ਉਹ ਗੁਰਮਤਿ ਨੂੰ ਮੰਨਿਆ ਹੀ ਉਹਦੇ ਅੰਦਰ ਆਪਣਾ ਪਰਾਇਆ ਬੈਰੀ ਬਗਾਨਾ ਖੜਾ ਹੈ ਸਿੱਖਾਂ ਦੇ ਅੰਦਰ ਖੜਾ ਹੈ ਤਾਂ ਕਰਕੇ ਕਰਦੇ ਨੇ ਦੂਜੇ ਧਰਮਾਂ ਦੇ ਨਿੰਦੇ ਆਪਣੇ ਦੀ ਕਰਦੇ ਨੇ ਆਪਣੀਆਂ ਕੁਰੀਤੀਆਂ ਵੱਲ ਧਿਆਨ ਨਹੀਂ ਦੂਜਿਆਂ ਵੱਲ ਧਿਆਨ ਕਿਰਪਾ ਨੂੰ ਜਿਹੜੇ ਉਹ ਬਰਾਬਰ ਨਹੀਂ ਸਮਝਦੇ ਜਿਹੜੇ ਉਹਨੂੰ ਸਮਝਦੇ ਉੱਥੇ ਜਿਹੜੇ ਉਹਦੇ ਜੀ ਦੀ ਲੋੜ ਹੈ ਇਹ ਜਿਹੜੇ ਉਹ ਜੀ ਕਾ ਹੈ ਤਾਂ ਪਾਣੇ ਘੱਟ ਜਦ ਕਿਹਾ ਸੀ ਤੇ ਜੀ ਦੇ ਵਾਸਤੇ ਕਿਹਾ ਸੀ ਆਤਮਾ ਵਾਸਤੇ ਕਿਹਾ ਸੀ ਤੇ ਆਤਮਾ ਦੀ ਤਲਵਾਰ ਨਹੀਂ ਚਾਹੀਦੀ ਸਰ ਜੋ ਉਹ ਕਹਿਣ ਭਲਾ ਫਿਰ ਕੀ ਕਰੋਗੇ ਆਤਮਾ ਦੀ ਤਲਵਾਰ ਹੈ ਗੁਰਬਾਣੀ ਚ ਉਹ ਹੈ ਗਿਆਨ ਖੜਗ ਮਤ ਗੁਰ ਆਤਮ ਦੇਵ ਦੀ ਖੜਗ ਜੋ ਜੋਰ ਪ੍ਰਾ ਕੋਈ ਜੀ ਦੇ ਉਹੀ ਤਾਂ ਲੈਣੇ ਨੂੰ ਦਿੱਤੀ ਹੈ ਆ ਜਿਹੜੀ ਗੁਰਮਤ ਰੂਪੀ ਖੜਗ ਹੈ ਇਹ ਝੰਡੀ ਹੈ ਉਹ ਲੋਹੇ ਦੀ ਤਲਵਾਰ ਨੂੰ ਨਹੀਂ ਕਿਹਾ ਝੰਡੀ ਬਕਵਾਸ ਕਰਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੋਹੇ ਦੀ ਤਲਵਾਰ ਨੂੰ ਝੰਡੀ ਕਿਵੇਂ ਕਹਿੰਦੇ ਗਿਆਨ ਖੜਗ ਨੂੰ ਕਿਹਾ ਹੈ ਸੱਚ ਕੀ ਕਾਤੀ ਸੱਚ ਸੰਸਾਰ ਉਹ ਹੈ ਝੰਡੀ ਉਹਨੇ ਬਕਾਰ ਉਹਨੇ ਮਨ ਨੂੰ ਜਿੱਤਣਾ ਤਲਵਾਰ ਨਾਲ ਦੂਜੀ ਨਾਲ ਮਨ ਜਿੱਤ ਕੇ ਦਿਖਾਓ ਇਹ ਤਲਵਾਰ ਤਾਂ ਸਾਖਤਾਂ ਵਾਲੀ ਹੈ ਤੇ ਸਾਖਤਾਂ ਦੀ ਤਲਵਾਰ ਸਾਖਤ ਇਸੇ ਦੀ ਭਾਸ਼ਾ ਸਮਝਦੇ ਨੇ ਜੇ ਸਾਖਤਾ ਦੇ ਗੱਲ ਪੈਣ ਤਾਂ ਇਸੇ ਦੀ ਭਾਸ਼ਾ ਨਾਲ ਉਹਨਾਂ ਦਾ ਡਿਫੈਂਸ ਹੋਊਗਾ ਆਪਣਾ ਗਿਆਨ ਘੜਕਣਾ ਨਹੀਂ ਉਹਨਾਂ ਦਾ ਮਤਲਬ ਹੁੰਦਾ ਉਹਨਾਂ ਨੂੰ ਅਕਲ ਇਹੀ ਤਲਵਾਰ ਦਿੰਦੀ ਆ ਦੋਈ ਨਹੀਂ ਦਿੰਦੀ ਗਿਆਨ ਖੜਕਣਾ ਨਹੀਂ ਅਕਲ ਆਉਂਦੀ ਉਹਨਾਂ ਨੂੰ ਉਹਨਾਂ ਨੂੰ ਇਸੇ ਨਾਲ ਅਕਲ ਆਉਂਦੀ ਹੈ ਜਮੂਰੇ ਤੋਂ ਪੈਂਦੀ ਹੈ ਨਾ ਫਿਰ ਅਕਲ ਆ ਜਾਂਦੀ ਹੈ ਛੇਵੇਂ ਪਾਸ਼ਾ ਨੇ ਜਦੋਂ ਅਕਲ ਦਿੱਤੀ ਹੈ ਉਹਨਾਂ ਨੂੰ ਉਹ ਇਸੇ ਦੀ ਬੋਲੀ ਸਮਝਦੇ ਨੇ ਆ ਗਿਆਨ ਵਾਲੀ ਬੋਲੀ ਨਹੀਂ ਜਾਣਦੇ ਬੋਲ ਬੋਲ ਨਾਲ ਰੁਝੀਏ ਕਹਿੰਦੇ ਗਿਆਨ ਦੀ ਗੱਲ ਨਹੀਂ ਕਰੀ ਦਿੰਦੇ ਬੋਲ ਸੁਣਾਓ ਜਾਂ ਤਾਂ ਬਰਦਾਸ਼ਤ ਕਰ ਲੋ ਤੇ ਜ਼ੁਲਮ ਨੂੰ ਕਿਆ ਫਿਰ ਟੱਕਰ ਜੋ ਉਹਨੂੰ ਦੋਈ ਗੱਲਾਂ ਨੇ ਜਾਂ ਤਾਂ ਬਰਦਾਸ਼ਤ ਕਰ ਲੋ ਕਿਆ ਟੱਕਰ ਜੋ ਪੰਜਵੇਂ ਪਾਸ਼ਾ ਤੱਕ ਬਰਦਾਸ਼ਤ ਕਰ ਲਈ ਛੇਵੇਂ ਨੇ ਆ ਕੇ ਟੱਕਰ ਲੈ ਲਈ ਅੱਜ ਤੱਕ ਬਰਦਾਸ਼ਤ ਕੀਤਾ ਤੋਂ ਬਾਅਦ ਹੱਦ ਜਾਂ ਟੱਪੜ ਲੱਗੇ ਟੱਕਰ ਲੈ ਇਹ ਕੀ ਜਾਣ ਆਪਣੀ ਕਿਰਪਾਨ ਨੂੰ ਤਾਂ ਚੰਡੀ ਕਹਿੰਦੇ ਨੇ ਪਰ ਨਹੀਂ ਹੈ ਚੰਡੀ ਤਾਂ ਹੀ ਫਸੇ ਹੋਏ ਨੇ ਨਾ ਹੈ ਇਹ ਬਾਹਮਣ ਵਾਲੇ ਹੱਥਾਂ 'ਚ ਫਸੇ ਹੋਏ ਨੇ ਪੰਡਤਾਂ ਵਾਲੇ ਨੇ ਵਿਦਵਾਨਾਂ ਵਾਲੇ ਹੱਥ ਜਿਹੜਾ ਪ੍ਰਚੰਡ ਲਫ਼ਜ਼ ਹੈ ਇੱਥੇ ਹੀ ਹੋਊਗਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਗੁਰ ਗਿਆਨ ਘਟ ਬੜਿਆ ਇਹੀ ਬੁੱਧੀ ਪ੍ਰਚੰਡ ਗਿਆਨ ਨਾਲ ਜਦ ਹੋ ਜਾਂਦੀ ਹੈ ਜਾਂ ਵਿਵੇਕ ਬੁੱਧੀ ਬਣ ਜਾਂਦੀ ਹੈ ਜਾਂ ਸਾਰਾ ਭਰਮ ਦਾ ਨਾਸ ਹੋ ਜਾਂਦਾ ਸਭ ਕੁਝ ਬੁੱਝ ਲੈਂਦੀ ਹੈ ਸਾਰੇ ਸ਼ਾਸਤਰਾਂ ਦੀਆਂ ਕਮੀਆਂ ਬੁੱਝ ਲੈਂਦੀ ਹੈ ਉਹਨੂੰ ਪ੍ਰਚੰਡੀ ਚੰਡੀ ਕਹਿੰਦੇ ਪ੍ਰਚੰਡ ਗਿਆਨ ਦੇ ਦੀ ਮਾਲਕ ਉਹ ਬੁੱਧ ਜਿਹੜੀ ਪ੍ਰਚੰਡ ਗਿਆਨ ਦੀ ਮਾਲਕ ਹੈ ਉਹ ਚੰਡੀ ਹੈ ਸਾਰਧਨ ਵੀ ਬੁੱਧ ਔਰ ਗਿਆਨ ਹੈ ਕਿ ਹੈ ਸਾਰਧਨ ਮੇਰੇ ਬੁੱਧ ਔਰ ਗਿਆਨ ਸਾਲਾਹੀ ਸਾਲਾਹ ਹੈ ਇਤੀ ਸੁਤਨਾ ਪਾਈਆ ਇਸ ਤਰੀਕੇ ਨਾਲ ਸਾਲਾ ਸਲਾਹ ਕਰੀ ਆਪਣੇ ਮਨ ਵਿੱਚ ਮੈਂ ਦਰਿਆ ਨੇ ਸਮੁੰਦਰ 'ਚ ਮਿਲਣਾ ਨਦੀ ਸਮੁੰਦਰ ਵੱਲ ਨੂੰ ਜਾ ਰਹੀ ਹੈ ਜਾ ਰਹੀ ਹੈ ਕਿਸੇ ਨੂੰ ਰਹੀ ਹੈ ਰਾਹ ਪੁੱਛਦੀ ਹੈ ਕਿੱਧਰ ਸਮੁੰਦਰ ਕਿਸੇ ਤੇ ਪੁੱਛਦੀ ਹੈ ਵੀ ਕਿੰਨੀ ਦੂਰ ਹੈਗਾ ਸਮੁੰਦਰ ਨੂੰ ਸਮਝ ਹੈ ਜਿੱਤ ਨੂੰ ਹੋਇਆ ਜਾ ਰਹੀ ਹੈ ਉਧਰੇ ਸਮੁੰਦਰ ਜਿਨ੍ਹਾਂ ਨੂੰ ਸਮਝ ਆ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਜਿਹੜੇ ਬੇਸਮਝ ਨੇ ਪੁੱਛਦੇ ਫਿਰਦੇ ਨੇ ਨਦੀਆਂ ਦਰਿਆ ਤੋਂ ਨਹੀਂ ਪੁੱਛਦੇ ਰਹਾ ਉਹਨਾਂ ਨੂੰ ਪਤਾ ਨਹੀਂ ਮੈਂ ਤਾਂ ਸਮੁੰਦਰ ਹੁੰਦਾ ਨੀਵੇਂ ਤੋਂ ਸਮੁੰਦਰ ਹੁੰਦਾ ਨੀਵੇਂ ਤੋਂ ਜਾ ਕੇ ਟਿਕਾ ਹੋਇਆ ਜਲਦਾ ਮਨ ਦਾ ਟਿਕਾਉ ਨੀਵਾ ਹੋਏ ਤੇ ਗਿਆ ਵਰਨਾ ਹੈ ਉਹ ਨਹੀਂ ਜਲਦੇ ਤ੍ਰਿਪਵਣ ਸਾਜੇ ਜਲਦੇ ਵਿੱਚ ਜਿਨ੍ਹਾਂ ਚ ਤ੍ਰਿਪਵਣ ਜਮਨ ਫਸਿਆ ਹੋਇਆ ਤ੍ਰਿਪਵਣ ਜਲ ਕੇ ਜਲ ਤੋਂ ਪੈਦਾ ਹੋਇਆ ਜਲ ਵਾਲੇ ਸੰਪਰਕ ਹੈ ਬਬੀਆ ਜਲ ਵਿੱਚ ਤੇਰਾ ਬਾਸ ਹੈ ਜਿੱਥੇ ਜਾ ਕੇ ਪਾਣੀ ਚ ਤੇ ਜਾ ਕੇ ਮੰਡ ਜਿਹੜੀ ਪੋਜੀਸ਼ਨ 'ਚ ਜਾ ਕੇ ਪਾਣੀ ਡਿਗੂਗਾ ਉਸੇ ਪੋਜੀਸ਼ਨ 'ਚ ਬਣ ਡਿਗੂਗਾ ਹੰਕਾਰੀ ਮਨ ਨਹੀਂ ਡਿਗ ਸਕਦਾ ਉੱਚਾ ਹੋ ਸਭ ਤੋਂ ਨੀਵੀਂ ਜਗ੍ਹਾ ਸਮੁੰਦਰ ਹੁੰਦਾ ਸਭ ਉਚਾਈਆਂ ਸਮੁੰਦਰ ਤੋਂ ਨਾਪੀਆਂ ਜਾਂਦੀਆਂ ਨੇ ਹੰਕਾਰ ਭਗਤ ਦੇ ਹਿਰਦੇ ਤੋਂ ਨਾਪਿਆ ਜਾਂਦਾ ਭਗਤ ਦਾ ਹਿਰਦਾ ਸਭ ਤੋਂ ਨੀਵਾਂ ਹੁੰਦਾ ਭਈ ਨੀਵੀਂ ਜਗ੍ਹਾ ਵੀ ਤਾਂ ਕੋਈ ਚਾਹੀਦੀ ਹੈ ਜਿੱਥੋਂ ਹੰਕਾਰ ਨਾ ਆਪਣਾ ਹੰਕਾਰ ਨੂੰ ਨਾਪੋ ਕਿੱਥੋਂ ਭਗਤ ਦੇ ਹਿਰਦੇ ਤੋਂ ਗੁਰਬਾਣੀ ਤੋਂ ਭਗਤ ਦਾ ਹਿਰਦਾ ਗੁਰਬਾਣੀ ਇਹ ਉਹਨਾਂ ਦਾ ਹਿਰਦਾ ਹੀ ਹੈ ਖੋਲ ਕੇ ਰੱਖਦਾ ਹਿਰਦਾ ਸਾਡੇ ਸਾਹਮਣੇ ਆਪਣਾ ਮਰੇ ਖੋਲ ਕੇ ਰੱਖਿਆ ਉਹਨਾਂ ਨੇ ਸਾਡੇ ਸਾਹਮਣੇ ਹੋਰ ਕੀ ਰੱਖਿਆ ਹੋਇਆ ਬੁੱਧ ਔਰ ਗਿਆਨ ਹੈ ਸਾਡੇ ਕੋਲ ਨਾਨਕ ਦੀ ਬੁੱਧ ਔਰ ਗਿਆਨ ਇੱਥੇ ਪਈ ਹੈ ਸਾਰਿਆਂ ਦੀ ਪਈ ਹੈ ਇਹ ਤਾਂ ਮਿਲੂ ਜੋ ਕੁਝ ਮਿਲੂ ਹੋਰ ਨਹੀਂ ਮਿਲਣਾ ਸਰੀਰ ਦੇਖੇ ਤਾਂ ਕੁਝ ਨਹੀਂ ਮਿਲਣਾ ਤੂੰ ਬੱਤੀ ਕਰਕੇ ਫੋਟੋ ਨੂੰ ਕੁਝ ਨਹੀਂ ਮਿਲਣਾ ਮਿਲਣਾ ਗਿਆਨ ਤਾਂ ਜੀ ਬੋਲ ਕੇ ਮਿਲਣਾ ਨਹੀਂ ਬੋਲ ਲਿਆ ਹੋਇਆ ਇਹ ਪੜ ਲੋ ਉਹਨੇ ਕੁਝ ਰਾਹ ਕਿਸੇ ਨੂੰ ਇਸ ਕਰਕੇ ਕੁਰਬਾਨੀ ਨੂੰ ਸਮਝ ਕੇ ਫਿਰ ਰਾਹ ਪੁੱਛਣ ਦੀ ਲੋੜ ਨਹੀਂ ਹੈ ਅੰਤਰਮੁਖੀ ਜਾਣ ਵਾਸਤੇ ਰਾ ਪੁੱਛਣ ਦੀ ਕੀ ਲੋੜ ਹੈ ਜਾਣਨ ਆਪਣੇ ਅੰਦਰ ਨੂੰ ਜੇ ਆਪਣੇ ਅੰਦਰ ਨੂੰ ਖੋਜਣਾ ਦੂਏ ਤੋਂ ਕੀ ਪੁੱਛਣਾ ਰੋਟੀ ਅੰਨਾ ਵੀ ਖਾ ਰਿਹਾ ਕਿਸੇ ਨੂੰ ਪੁੱਛ ਕੇ ਬੁਰਕੀ ਪਾਉਂਦਾ ਮੈਨੂੰ ਦੱਸ ਮੇਰਾ ਮੂੰਹ ਕਿੱਥੇ ਫਿਰ ਪੁੱਛਦਾ ਦੇਖਿਆ ਇਹ ਅੰਨੇ ਦਾ ਕਿਸੇ ਨੇ ਹੱਥ ਫੜ ਕੇ ਆਪਣੇ ਮੂੰਹ ਨੂੰ ਕੀਤਾ ਅੰਨੇ ਦੇ ਮੂੰਹ 'ਚ ਰੋਟੀ ਆਪੇ ਚਲੀ ਜਾਂਦੀ ਹੱਥ ਆਪੇ ਉੱਥੇ ਜਾਂਦਾ ਤੇ ਆਪਣੇ ਮੂਲ ਕੋ ਤਾਂ ਮੰਨਦੇ ਨੇ ਆਪੇ ਚਲੇ ਜਾਣਾ ਜਿਨ੍ਹਾਂ ਦਾ ਗਿਆਨ ਬਾਹਰ ਮੁਖੀ ਹੈ ਜਿਨ੍ਹਾਂ ਦਾ ਸਭ ਕੁਝ ਧਿਆਨ ਬਾਹਰ ਮੁਖੀ ਹੈ ਜਿਨ੍ਹਾਂ ਦੀ ਪ੍ਰਾਪਤੀ ਮੁਖੀ ਹੈ ਉਹਨਾਂ ਨੂੰ ਲੋੜ ਹੈ ਪੁੱਛਣ ਦੀ ਕਿਸੇ ਤੋਂ ਕਿਸੇ ਤੋਂ ਪੁੱਛਣ ਦੀ ਕੋਈ ਲੋੜ ਨਹੀਂ ਉਹਨਾਂ ਜੇ ਲੋੜ ਹੈ ਜਿਨ੍ਹਾਂ ਜੇ ਗੁਰਬਾਣੀ ਦੀ ਸਮਝ ਨਹੀਂ ਆਈ ਤੁਰਨ ਵੇਲੇ ਕੋਈ ਪੁੱਛਣ ਦੀ ਲੋੜ ਨਹੀਂ ਜਾਂ ਸਮਝ ਆ ਗਈ ਫਿਰ ਕੋਈ ਲੋੜ ਨਹੀਂ ਬਾਣੀ ਦੀ ਸਮਝ ਨਹੀਂ ਆਈ ਉਹਦੀ ਪੁੱਛਣ ਦੀ ਲੋੜ ਜੇ ਤੁਰਨਾ ਫਿਰ ਕੀ ਪੁੱਛਣਾ ਹੈ ਫਿਰ ਤਾਂ ਮਨ ਨੇ ਮੰਨਣਾ ਹੈ ਨਹੀਂ ਮੰਨਣਾ ਸਲਾਹ ਹੀ ਸਲਾਹ ਇਤੀ ਸੁਰਤ ਨਾ ਪਾਈਆ ਇਤੀ ਸੁਰਤ ਨਾ ਪਾਈਆ ਸਲਾਹ ਐਸ ਕਿਸਮ ਨਾਲ ਸਭ ਸਲਾਹ ਕਰ ਆਪਣੇ ਮਨ ਵਿੱਚ ਸੁਣਾ ਕੇ ਕਰਨ ਦੀ ਲੋੜ ਨਹੀਂ ਹੈ ਮਾਲਾ ਫੇਰਨ ਦੀ ਲੋੜ ਨਹੀਂ ਦਿਖਾਵੇ ਲੋਕਾਂ ਨੂੰ ਉੱਚੀ ਉੱਚੀ ਬਾਣੀ ਪੜ੍ਹਦੇ ਦੀ ਲੋੜ ਨਹੀਂ ਸਪੀਕਰ ਲਾ ਕੇ ਲੋਕਾਂ ਦੇ ਘਰ ਨਿਆਣਿਆਂ ਨੂੰ ਵੀ ਪੜ੍ਹਾਈ ਖਰਾਬ ਕਰਨ ਜਿੰਨੇ ਜਿੱਦੇ ਸਪੀਕਰ ਲੱਗੇ ਨੇ ਲੋਕ ਬਾਣੀ ਤੋਂ ਟੁੱਟ ਗਏ ਸਭ ਰਤਨੇ ਵਿੱਚ ਛੱਡ ਗਏ ਗੁਰਦੁਆਰੇ ਹੁਣ ਨਹੀਂ ਛੱਡ ਗਏ ਪਹਿਲੇ ਘਰੇ ਸੁਣ ਜਾਂਦੀ ਹੈ ਲੋੜ ਹੈ ਜੋ ਕੁਝ ਇਹਨਾਂ ਨੇ ਕੀਤਾ ਉਹ ਉਲਟ ਹੋਇਆ ਸਾਰਾ ਕੁਝ ਇਹਦੇ ਨਾਲ ਲੜਾਈਆਂ ਜੁੜ ਪਈਆਂ ਨਾਲ ਮੰਦਰ ਹੈ ਨਾਲ ਗੁਰਦੁਆਰਾ ਹੈ ਉਹਨਾਂ ਨੇ ਲਾਤਾ ਉੱਚੀ ਉੱਚੀ ਇਹਨਾਂ ਨੇ ਲਾਤਾ ਝਗੜਾ ਹੋ ਗਿਆ ਇਹ ਝਗੜੇ ਦੀ ਜੜ ਨੇ ਹੋਰ ਕੁਝ ਨਹੀਂ ਜਿਨ੍ਹਾਂ ਨੇ ਧਰਮ ਧਾਰਨ ਕਰਨਾ ਉਹ ਕਦੇ ਰੌਲਾ ਨਹੀਂ ਪਾਉਂਦੇ ਉਹਨਾਂ ਨੂੰ ਲੋੜ ਨਹੀਂ ਰੌਲਾ ਪਾਉਣ ਦੀ ਲੈਣੇ ਦਾ ਪਤਾ ਜਦ ਲੱਗਿਆ ਜਦ ਗੁਰੂ ਸਾਹਿਬ ਨੇ ਕਹਿਆ ਤਾਂ ਬੁਰੇ ਹੀ ਲੈਣੀ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕੋਲ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਐ ਸੀ ਜਿਵੇਂ ਸਮੁੰਦਰ ਜਿਹਨੂੰ ਦਰਿਆ ਜਾਂਦਾ ਹੋਵੇ ਬਸ ਚੁੱਪ ਕੀਤਾ ਜਾ ਰਿਹਾ ਇਹਦੀ ਸੁਰਤ ਨਾ ਪਾਈਆਂ ਦਾ ਧਿਆਨ ਬਣਾ ਸੁਰਤ ਬਣਾ ਤੁਹਾਨੂੰ ਰਹੇ ਸੁਧ ਕੀ ਦਾ ਸੁਧ ਰਹੇ ਬੁੱਧ ਕੀ ਨਾ ਬੁੱਧ ਆਪਣੇ ਸਰੀਰ ਦਾ ਵੀ ਧਿਆਨ ਨਾ ਰਹੇ ਇਹਦੀ ਸੁਰਤ ਨਾ ਪਾਈਆਂ ਨਦੀਆਂ ਦੇ ਬਾਪ ਉਹਨਾਂ ਦੇ ਐਨੀ ਵੀ ਸ਼ੰਕਾ ਨਹੀਂ ਹੁੰਦੀ ਨਦੀ ਨੂੰ ਵੀ ਅਸੀਂ ਗਲਤ ਦਿਸ਼ਾ ਵੱਲ ਜਾ ਰਹੇ ਹਾਂ ਜੇ ਮਨ ਨੀਵਾ ਹੁੰਦਾ ਚਲੇ ਜਾਂਦਾ ਦਿਸ਼ਾ ਠੀਕ ਆ ਤੁਹਾਡੀ ਜੇ ਹੰਕਾਰ ਛੁੱਟਦਾ ਚਲੇ ਜਾਂਦਾ ਦਿਸ਼ਾ ਠੀਕ ਵੱਲ ਨੂੰ ਜਾ ਰਹੇ ਹੋ ਜਿੱਥੇ ਆ ਕੇ ਮਨ ਨੀਵਾ ਨਹੀਂ ਹੁੰਦਾ ਉੱਥੇ ਆ ਕੇ ਗੜਬੜ ਹੁੰਦੀ ਹੈ ਉੱਥੇ ਰਾਹ ਰਕਾਵਟ ਆ ਗਈ ਜਿੱਥੇ ਚਾਹਦਾ ਹੁੰਦਾ ਪਾਣੀ ਆਪਣਾ ਰਾਹ ਬਦਲ ਲੈਂਦਾ ਨੀਵੇਂ ਸਾਨੂੰ ਹੋ ਜਾਂਦਾ ਜਿੱਦਾਂ ਨੀਵਾ ਦਾ ਲਹੂ ਵੀ ਚਲੇ ਜਾਂਦਾ ਉੱਚਾ ਪਾਸਾ ਛੱਡ ਜਾਂਦਾ ਐਡੀ ਸੁਰਤ ਨਾ ਪਾਈਆਂ ਨਦੀਆਂ ਤੇ ਬਾਹ ਪਵੈ ਸਮੁੰਦਰ ਸਮੁੰਦਰ 'ਚ ਪੈ ਜਾਂਦੇ ਨੇ ਜਾ ਪਰ ਜੇ ਨਾਲ ਪੁੱਛੇ ਸਮੁੰਦਰ ਕਿੱਡਾ ਕਾ ਹੈ ਮੈਨੂੰ ਕੋਈ ਪਤਾ ਨਹੀਂ ਦੱਸਦੇ ਨੇ ਸਮੁੰਦਰ ਬਾਰੇ ਨਾ ਜਾਣਦੇ ਉਹ ਸਮੁੰਦਰ ਦੇ ਪਾਲੇ ਪਾਸੇ ਨਾ ਕਿ ਉਹ ਉੱਥੇ ਆ ਗਏ ਕਿਨਾਰੇ ਨਾਲ ਛੂਗੇ ਉੱਥੇ ਰਹਿ ਗਏ ਉਹ ਤਾਂ ਲਹਿਰਾਂ ਨਾਲ ਪਾਣੀ ਮਿਲਦਾ ਉਹਦਾ ਫਿਰ ਵਿੱਚ ਸਮੁੰਦਰ ਜੇ ਪੁੱਛੇ ਕਿੱਡਾ ਕਾ ਹੈ ਉਹ ਕਹਿੰਦਾ ਸਾਨੂੰ ਤਾਂ ਇੰਨਾ ਅਗੇ ਪਤਾ ਹੈ ਜਿੱਥੇ ਅਸੀਂ ਖੜੇ ਹਾਂ ਜਿੱਥੇ ਜਾ ਕੇ ਜੁੜੇ ਆ ਇੰਨੇ ਸਮੁੰਦਰ ਦੇ ਉਹੀ ਚੜਨ ਨੇ ਸਾਡੇ ਵਾਸਤੇ ਚੜਨ ਗੁਰ ਕੇ ਚੜਨ ਬਸੇ ਮੇਰੇ ਜਿਹੜੇ ਸੰਗ ਪਲਿਤਾ ਦੇ ਸਮੁੰਦਰ ਨਾਲ ਜੁੜ ਗਏ ਚੜਨਾਂ ਦੇ ਨਾਲ ਜਾ ਉਹਨੂੰ ਫਿਰ ਸਾਰੇ ਸਮੁੰਦਰ ਦਾ ਗਿਆਨ ਹੁੰਦਾ ਹੈ ਆ ਸਮੁੰਦਰ ਪਾੜ ਕੇ ਕਹਾਂ ਚਲੀ ਜਾਂਦੀ ਹੈ ਨਦੀ ਤੇ ਫਿਰ ਘੁੰਮਦੀ ਫਿਰਦੀ ਹੈ ਸਮੁੰਦਰ ਦੇ ਵਿੱਚ ਆ ਕੇ ਸਿੱਟ ਦੀ ਉੱਤੇ ਤੇ ਜਾ ਕੇ ਨਦੀਆਂ ਦੇ ਬਾਹ ਪਵੇ ਸਮੁੰਦਰ ਸਮੁੰਦਰ ਚ ਪੈ ਜਾਂਦੇ ਨੇ ਸਮੁੰਦਰ ਨਾ ਜਾਣੀਏ ਸਮੁੰਦਰ ਬਾਰੇ ਕੁਝ ਨਹੀਂ ਜਾਣਦੇ ਸਮੁੰਦਰ ਬਾਰੇ ਨਹੀਂ ਦੱਸ ਸਕਦੇ ਕਿੱਡਾ ਕਿੰਨੀ ਗਹਿਰਾਈ ਹੈ ਚੁੱਪ ਬਸ ਉਹ ਆਪਣੇ ਬਾਰੇ ਦੱਸਣਗੇ ਮੈਨੂੰ ਕਿੰਨੀ ਸ਼ਾਂਤੀ ਆਨੰਦ ਹੈ ਮੈਨੂੰ ਕੀ ਪ੍ਰਾਪਤੀ ਹੋਈ ਆਨੰਦ ਹੋਇਆ ਉਹ ਦੱਸਣਗੇ ਆਨੰਦ ਪਿਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਹਰ ਪਾਇਆ ਸਤਪੁਰ ਤਾਂ ਪਾਇਆ ਸਹਿਜ ਸੇ ਟਿਕਾਓ ਹੋ ਗਿਆ ਸਮੁੰਦਰ ਚਲੇ ਗਿਆ ਦਰਿਆ ਡਿੱਗ ਗਿਆ ਪਾਣੀ ਡਿੱਗ ਗਿਆ ਨਹੀਂ ਤਾਂ ਤੁਰੇ ਜਾਂਦਾ ਸੀ ਜਾਂ ਨੇੜੇ ਚਲਾ ਗਿਆ ਜਦੇ ਡਿੱਗ ਗਿਆ ਸੀ ਹੌਲੀ ਹੌਲੀ ਹੌਲੀ ਸਹਿਜ ਅਵਸਥਾ ਚ ਹੋ ਗਿਆ ਟਿਕਾਓ ਹੋ ਗਿਆ ਜਦ ਮਨ ਟਿਕ ਜਾਂਦਾ ਬਸ ਪਹੁੰਚ ਗਿਆ ਫਿਰ ਹੋ ਜਾਂਦਾ ਹੈ ਪਹੁੰਚ ਗਿਆ ਫਿਰ ਨਾਰਾਇਣ ਹੁੰਦਾ ਨਾ ਜਦ ਮਨ ਫਿਰ ਹੋ ਗਿਆ ਨਾਰਾਇਣ ਦਾ ਰੂਪ ਹੋ ਗਿਆ ਨਾਰਾਇਣ ਕਲੀਨ ਹੋ ਗਿਆ ਫਿਰ ਕੌਣ ਹੁੰਦਾ ਗੁਰੂ ਸਮੁੰਦ ਸ਼ਾਹ ਸੁਲਤਾਨ ਗ੍ਰਹ ਸੇਤੀ ਮਾਰਤਾ ਸਮੁੰਦ ਸ਼ਾਹ ਸੁਲਤਾਨ ਇਹ ਗੱਲ ਜ਼ਰੂਰ ਹੈ ਜਿਹੜਾ ਸਮੁੰਦਰ ਚ ਮਿਲ ਜਾਂਦਾ ਸਮੁੰਦਰ ਜਿੰਨਾ ਉਹਦਾ ਵਿਸ਼ਾਲ ਗਿਆਨ ਹੋਵੇ ਇਹ ਜ਼ਰੂਰ ਉਹਦੇ ਹੁਣ ਗਿਆਨ ਦਾ ਭੰਡਾਰ ਇਹਨਾਂ ਹੁੰਦਾ ਜਿਵੇਂ ਅਸੀਂ ਸਮੁੰਦਰ ਨੂੰ ਬਹੁਤ ਵੱਡਾ ਭੰਡਾਰ ਕਹਿ ਦਿੰਦੇ ਸਮੁੰਦਰਾਂ ਦਾ ਜੇ ਸਾਰਿਆਂ ਦਾ ਰਾਜਾ ਹੋਵੇ ਨਾ ਸਾਰੇ ਸਮੁੰਦਰ ਦਾ ਧਰਤੀ ਸਾਰੀ ਦਾ ਰਾਜਾ ਹੁੰਦਾ ਜੇ ਕਿਉਂਕਿ ਧਰਤੀ ਥੋੜੀ ਹੈ ਧਰਤੀ ਸਮੁੰਦਰ ਵਿੱਚ ਹੈ ਸਮੁੰਦਰ ਧਰਤੀ ਦੇ ਉੱਤੇ ਨਹੀਂ ਜਿਹੜੀ ਚੀਜ਼ ਵਿੱਚ ਆ ਜਾਂਦੀ ਹੈ ਕਿਸੇ ਚੀਜ਼ ਦੇ ਨਾਲ ਜਿਹੜੇ ਰਾਜ ਵਿੱਚ ਕੋਈ ਸ਼ਹਿਰ ਆ ਗਿਆ ਵੱਡਾ ਉਹ ਰਾਜ ਦਾ ਹੀ ਬਣ ਗਿਆ ਨਾ ਸ਼ਹਿਰ ਸਮੁੰਦਰ ਦੇ ਰਾਜ ਦਾ ਮਤਲਬ ਹੈ ਸਾਰੀ ਧਰਤੀਆਂ ਦਾ ਰਾਜ ਉਹਦੇ ਕੋਲ ਧਰਤੀ ਦਾ ਟੁਕੜਿਆ ਜਾ ਤਾਂ ਸਮੁੰਦਰ ਦਾ ਰਾਜ ਹੈ ਸਮੁੰਦਰ ਸਾਡੇ ਕੋਲ ਥੋੜਾ ਥੋੜਾ ਹੀ ਹੈ ਹਰ ਦੇਸ਼ਾਂ ਦਾ ਸਾਰੇ ਸਮੁੰਦਰ ਦਾ ਮਾਲਕ ਨਹੀਂ ਹੈ ਕੋਈ ਵੀ ਸਭ ਦੇ ਮਾਲਕ ਹੈਗੇ ਨੇ ਧਰਤੀਆਂ ਦੇ ਟੁਕੜਿਆਂ ਦੇ ਮਾਲਕ ਹੈਗੇ ਨੇ ਸਾਰੇ ਸਮੁੰਦਰ ਦਾ ਮਾਲਕ ਕੋਈ ਵੀ ਨਹੀਂ ਹੈ ਕੋਈ ਇਸ ਕਰਕੇ ਸਮੁੰਦਰ ਦਾ ਮਾਲਕ ਹੈ ਸਮੁੰਦਰ ਸਾਰ ਦਾ ਮਾਲਕ ਹੋਣਾ ਔਖਾ ਹੈ ਧਰਤੀਆਂ ਦੇ ਮਾਲਕ ਹੋਣਾ ਸਕਾਲੀ ਗੱਲ ਹੈ ਤਾਂ ਹੁੰਦੇ ਹੀ ਰਹਿੰਦੇ ਨੇ ਜਦੋਂ ਸਾਰੇ ਸਮੁੰਦਰ ਦਾ ਮਾਲਕ ਹੋ ਗਿਆ ਸਾਰੀਆਂ ਧਰਤੀਆਂ ਦਾ ਮਾਲਕ ਆਪੇ ਹੋ ਜਾਂਦਾ ਸਮੁੰਦਰ ਵੱਡਾ ਨਾ ਸੁਲਤਾਨ ਸ਼ਾਹ ਸੁਲਤਾਨ ਸੁਲਤਾਨ ਰਾਜੇ ਨੂੰ ਕਹਿੰਦੇ ਸਮੁੰਦਰ ਦੇ ਸਾਰੇ ਸ਼ਾਹ ਸੁਲਤਾਨ ਹੋ ਗਏ ਗ੍ਰਹਾਂ ਸੇਤੀ ਮਾਲਤਾ ਪਹਾੜਾਂ ਦੇ ਨੇ ਜਿਹੜੇ ਸਮੁੰਦਰ ਦੇ ਵਿੱਚ ਪਹਾੜ ਨੇ ਇਹਨਾਂ ਮਾਲਤਾ ਹੋਵੇ ਇਹਦਾ ਮਾਲਤਾ ਨਹੀਂ ਹੈ ਪਹਾੜ ਵਿੱਚ ਆ ਗਏ ਨਾ ਇਹਦਾ ਮਾਲਤਾ ਹੋਵੇ ਪ੍ਰਾਪਰਟੀ ਹੋਵੇ ਕੀੜੀ ਤੁਲਨਾ ਹੋਵਨੀ ਜੇਤ ਸਮਾਨ ਉਹਨਾਂ ਵਿਸਰੇ ਜੇ ਕੀੜੀ ਦੂਏ ਪਾਸੇ ਕੀੜੀ ਹੋਵੇ ਉਹ ਕੀੜੀ ਦੇ ਬਰਾਬਰ ਵੀ ਨਹੀਂ ਹੈ ਦਰਗਾਹ ਦੇ ਵਿੱਚ ਉਹਦੀ ਕੁਝ ਕੀੜੀ ਦੇ ਬਰਾਬਰ ਨਹੀਂ ਸ਼ਰਤ ਇਹ ਹੈ ਪਰ ਕੀੜੀ ਨੂੰ ਜੇ ਮਰੋ ਨਾ ਬਿਸਰੇ ਜੇ ਕੀੜੀ ਨੂੰ ਮਰੋ ਨਾ ਬਿਸਰੇ ਤਾਂ ਐਡਾ ਬੜਾ ਸ਼ਾਹ ਹੁੰਦਾ ਉਹ ਕੀੜੀ ਬਰਾਬਰ ਕੀੜੀ ਨਾਲ ਸ਼ਰਤ ਹੈ ਜੇ ਕੀੜੀ ਦੇ ਮਨੋਂ ਬਿਸਰੇ ਨਾ ਹੋ ਤਾਂ ਕੀੜੀ ਦੇ ਮਰੋ ਨਹੀਂ ਨੇ ਮਰਨਾ ਨਹੀਂ ਉਹਨੇ ਮਰ ਜਾਣਾ ਰਾਜਾ ਕੋਈ ਹੋਰ ਬਣ ਜਾਣਾ ਕੀੜੀ ਅਤੇ ਆਤਮਾ ਨੂੰ ਰਿਹਾ ਜਿਹੜਾ ਬਹੁਤ ਆਪਣੇ ਆਪ ਨੂੰ ਨੀਵਾ ਸਮਝਦਾ ਭਗਤ ਦੀ ਆਤਮਾ ਆਪਣੇ ਆਪ 'ਚ ਨੀਵਾ ਹੁੰਦੀ ਨੀਚੀ ਹੋ ਅੱਤ ਆਕਾਰ ਕਿਹੜੀ ਛੋਟੀ ਹੁੰਦੀ ਹੈ ਨਾ ਕਾਰ ਦਾ ਆਕਾਰ ਉਹਦਾ ਕੀੜੀ ਵੀ ਨਹੀਂ ਹੁੰਦਾ ਉਹਦਾ ਵਜੂਦ ਆਪਣਾ ਕਿਹੜੇ ਕਿ ਜਿੰਨਾ ਰਹਿ ਜਾਂਦਾ ਨਾ ਹੋਇਆ ਵਰਗਾ ਹੀ ਹੈ